ਕੁਫਰਗੜ ਬਨਾਮ ਵਿਦਵਾਨ ਸੁਖਵਿੰਦਰ ਸਿੰਘ ਸਭਰਾ ਨੇ ਆਪਣੀ ਪਹਿਲੀ ਕਿਤਾਬ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਤੋਂ ਇਲਾਵਾ ਕੇਵਲ ਇੰਦਰ ਸਿੰਘ ਘੱਗਾ ਗੁਰਬਖਸ਼ ਸਿੰਘ ਕਾਲਾ ਅਫਗਾਨਾ ਕੰਧਾਰੀ ਸਾਹਿਬ ਨੂੰ ਵਿਦਵਾਨਾਂ ਦੀ ਸ਼੍ਰੇਣੀ ਵਿੱਚ ਰੱਖਿਆ ਸੀ ਅਸੀਂ ਆਪਣੀ ਕਿਤਾਬ ਸਭ ਦੁਸ਼ਟ ਝੱਖ ਮਾਰਾ ਵਿੱਚ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੇ ਕਿਰਦਾਰ ਆਚਾਰ ਅਤੇ ਵਿਵਹਾਰ ਦੀ ਸਹੀ ਤਸਵੀਰ ਸਿੱਖ ਸੰਗਤਾਂ ਨੂੰ ਪੇਸ਼ ਕੀਤੀ ਹੈ ਇਸੇ ਤਰ੍ਹਾਂ ਇੰਦਰ ਸਿੰਘ ਘੱਗਾ ਦੀ ਵਿਚਾਰਧਾਰਾ ਅਤੇ ਮਾਨਸਿਕਤਾ ਦੇ ਪਾਜ ਆਪਣੀ ਕਿਤਾਬ ਕਾਮਰੇਡੀ ਸਿੱਖਾਂ ਦੇ ਕੌਤਕ ਵਿੱਚ ਚੰਗੀ ਤਰ੍ਹਾਂ ਉਘਾੜ ਦਿੱਤੇ ਹਨ ਪ੍ਰਿੰਸੀਪਲ ਗੰਗਾ ਸਿੰਘ ਅਤੇ ਕੰਧਾਰੀ ਸਾਹਿਬ ਬਾਰੇ ਵੀ ਸਿੱਖ ਸੰਗਤਾਂ ਨੂੰ ਸਹੀ ਜਾਣਕਾਰੀ ਮਿਲ ਗਈ ਹੈ ਇਸ ਤੋਂ ਇਲਾਵਾ ਅੱਜ ਦੇ ਅਖੌਤੀ ਵਿਦਵਾਨ ਜੋ ਅੰਦਰੋਂ ਮਾਨਸਿਕ ਤੌਰ ਤੇ ਪੂਰੇ ਕਮਿਊਨਿਸਟ ਵਿਚਾਰਧਾਰਾ ਵਿੱਚ ਰੰਗੇ ਹੋਏ ਹਨ ਆਪਣੀ ਲੱਛੇਦਾਰ ਭਾਸ਼ਾ ਵਿੱਚ ਆਮ ਸਿੱਖ ਸੰਗਤਾਂ ਨੂੰ ਜਿਸ ਤਰ੍ਹਾਂ ਕੁਰਾਹੇ ਪਾ ਰਹੇ ਹਨ ਉਹ ਸਭ ਅਸੀਂ ਇਸ ਕਿਤਾਬ ਵਿੱਚ ਪ੍ਰਗਟ ਕਰ ਦਿੱਤਾ ਹੈ ਸਭਰਾ ਨੇ ਆਪਣੀ 6ਵੀਂ ਕਿਤਾਬ ਵਿੱਚ ਇਹਨਾਂ ਨੂੰ ਪਿੱਛੇ ਛੱਡ ਕੇ ਹੁਣ ਗਿਆਨੀ ਦਿੱਤ ਸਿੰਘ ਪ੍ਰੋਫੈਸਰ ਗੁਰਮੁਖ ਸਿੰਘ ਭਾਈ ਜੋਧ ਸਿੰਘ ਭਾਈ ਕਾਨ ਸਿੰਘ ਜੀ ਨਾਭਾ ਅਤੇ ਪ੍ਰਿੰਸੀਪਲ ਤੇਜਾ ਸਿੰਘ ਦੀ ਟੇਕ ਪਕੜ ਲਈ ਹੈ ਪਿਛਲੀ ਸਦੀ ਵਿੱਚ ਪੰਥ ਵਿੱਚ ਸ੍ਰੀ ਕਪੂਰ ਸਿੰਘ ਅਕਾਲੀ ਕੌਰ ਸਿੰਘ ਭਾਈ ਵੀਰ ਸਿੰਘ ਪੰਡਿਤ ਕਰਤਾਰ ਸਿੰਘ ਦਾਖਾ ਬਾਬਾ ਪ੍ਰੇਮ ਸਿੰਘ ਹੋਤੀ ਗਿਆਨੀ ਗਿਆਨ ਸਿੰਘ ਆਦਿ ਹੋਰ ਵੀ ਬਥੇਰੇ ਵਿਦਵਾਨ ਹੋਏ ਹਨ ਜਿਨ੍ਹਾਂ ਨੇ ਆਪਣੇ ਆਪਣੇ ਖੇਤਰ ਵਿੱਚ ਕਲਮ ਨਾਲ ਪੰਥ ਦੀ ਮਹਾਨ ਸੇਵਾ ਕੀਤੀ ਹੈ ਪਰ ਉਮਰ ਛੋਟੀ ਹੋਣ ਕਾਰਨ ਸਭਰਾ ਨੂੰ ਇਹਨਾਂ ਦਾ ਪਤਾ ਨਹੀਂ ਜਾਂ ਸ਼ਾਇਦ ਲਿਖਣਾ ਭੁੱਲ ਗਿਆ ਹੋਵੇ ਇਹਨਾਂ ਵਿੱਚ ਭਾਈ ਵੀਰ ਸਿੰਘ ਜੀ ਨੂੰ ਵਿਦਵਾਨਾਂ ਨੇ ਆਧੁਨਿਕ ਪੰਜਾਬੀ ਸਾਹਿਤ ਦਾ ਨਿਰਮਾਤਾ ਮੰਨਿਆ ਹੈ ਪੰਥਕ ਸੇਵਾ ਲਈ ਅਕਾਲ ਤਖਤ ਤੋਂ ਭਾਈ ਸਾਹਿਬ ਦੇ ਖਿਤਾਬ ਨਾਲ ਨਿਵਾਜੇ ਗਏ ਯੂਨੀਵਰਸਿਟੀ ਵੱਲੋਂ ਡਾਕਟਰ ਦੀ ਉਪਾਧੀ ਮਿਲੀ ਅਤੇ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਦਾ ਸਨਮਾਨ ਮਿਲਿਆ ਪਰ ਮਿਸ਼ਨਰੀ ਕਾਲਜ ਵਾਲਿਆਂ ਨੂੰ ਅਤੇ ਸੁਖਵਿੰਦਰ ਸਿੰਘ ਸਭਰਾ ਆਦਿ ਅਖੌਤੀ ਵਿਦਵਾਨਾਂ ਨੂੰ ਇਹਨਾਂ ਦੀਆਂ ਲਿਖਤਾਂ ਵਿੱਚ ਬ੍ਰਾਹਮਣਵਾਦ ਦੀ ਬੂ ਆਉਂਦੀ ਹੈ ਜਦ ਕਿ ਸਾਹਿਤਕ ਪੱਧਰ ਤੇ ਇਹਨਾਂ ਦੇ ਕੱਦ ਬੁੱਤ ਵਾਲਾ ਬੰਦਾ ਹੁਣ ਕੋਈ ਨਜ਼ਰ ਨਹੀਂ ਆਉਂਦਾ ਜਿਨ੍ਹਾਂ ਦੀ ਸੰਗਤ ਕਰਕੇ ਪ੍ਰੋਫੈਸਰ ਪੂਰਨ ਸਿੰਘ ਜੀ ਵਰਗੇ ਹੀਰੇ ਪੰਥ ਨੂੰ ਪ੍ਰਾਪਤ ਹੋਏ ਕਾਮਰੇਡਾਂ ਨੂੰ ਛੱਡ ਕੇ ਹਰ ਪੰਜਾਬੀ ਕੀ ਮੁਸਲਮਾਨ ਕੀ ਹਿੰਦੂ ਭਾਈ ਸਾਹਿਬ ਦੀ ਕਲਮ ਦੇ ਕਾਇਲ ਹਨ ਅਤੇ ਸਾਰੇ ਵਿਦਵਾਨ ਇਹਨਾਂ ਦਾ ਸਤਿਕਾਰ ਕਰਦੇ ਹਨ ਇਸੇ ਤਰ੍ਹਾਂ ਸਰਦਾਰ ਕਪੂਰ ਸਿੰਘ ਜੀ ਦੀ ਕਲਮ ਦਾ ਲੋਹਾ ਸਾਰਾ ਸਿੱਖ ਜਗਤ ਮੰਨਦਾ ਹੈ ਪੰਥ ਵਿੱਚ ਪਹਿਲੀ ਵਾਰ ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ ਦੀ ਉਪਾਧੀ ਇਹਨਾਂ ਨੂੰ ਮਿਲੀ ਹੁਣ ਅਸੀਂ ਇੰਦਰ ਸਿੰਘ ਘੱਗਾ ਤੇ ਸਭਰਾ ਵਰਗੇ ਆਪੂ ਬਣੇ ਵਿਦਵਾਨਾਂ ਦੀ ਮਾਨਸਿਕਤਾ ਦਾ ਵਿਸ਼ਲੇਸ਼ਣ ਕਰਾਂਗੇ ਪਹਿਲੀ ਗੱਲ ਤਾਂ ਇਹ ਕਿ ਉੱਪਰ ਦੱਸੇ ਸਾਰੇ ਵਿਦਵਾਨ ਸਣੇ ਪ੍ਰੋਫੈਸਰ ਸਾਹਿਬ ਸਿੰਘ ਜੀ ਦਸਮਗਰਨ ਸਾਹਿਬ ਨੂੰ ਦਸ਼ਮੇਸ਼ ਪਿਤਾ ਜੀ ਦੀ ਕਿਰਤ ਮੰਨਦੇ ਹਨ ਦੂਸਰੀ ਵੱਡੀ ਗੱਲ ਇਹਨਾਂ ਸਾਰੇ ਵਿਦਵਾਨਾਂ ਤੋਂ ਇਲਾਵਾ ਸਿੱਖ ਜਗਤ ਦੇ ਕਿਸੇ ਇੱਕ ਬੰਦੇ ਨੇ ਵੀ ਸੰਤ ਅਤਰ ਸਿੰਘ ਜੀ ਮਸਤਵਾਣਾ ਸੰਤ ਬਾਬਾ ਆਨੰਦ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀਆਂ ਅਤੇ ਭਾਈ ਰਣਧੀਰ ਸਿੰਘ ਜੀ ਦੇ ਕਿਰਦਾਰ ਵਿਚਾਰ ਆਚਰਣ ਬਾਰੇ ਇੱਕ ਵੀ ਲਾਈਨ ਨਹੀਂ ਲਿਖੀ ਬਲਕਿ ਭਾਈ ਕਾਨ ਸਿੰਘ ਜੀ ਨੇ ਭਾਸ਼ਾ ਵਿਭਾਗ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਮਹਾਨ ਕੋਸ਼ ਦੇ ਪੰਨਾ 52 ਤੇ ਫੋਟੋ ਦੇ ਕੇ ਲਿਖਿਆ ਹੈ ਨਾਮ ਰਸੀਏ ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ ਸੰਤ ਅਤਰ ਸਿੰਘ ਜੀ ਇਹਨਾਂ ਦਾ ਜਨਮ ਪਿੰਡ ਚੀਮੇ ਪਟਿਆਲੇ ਦੀ ਤਹਿਸੀਲ ਸਨਾਮ ਵਿੱਚ ਚੇਤ ਸੁਦੀ 1 ਸੰਮਤ 1923 ਵਿੱਚ ਹੋਇਆ ਇਹਨਾਂ ਨੇ 18 ਸਾਲ ਦੀ ਉਮਰ ਵਿੱਚ ਪਲਟਨ 4 ਬਰਮਾ ਵਿੱਚ ਭਰਤੀ ਹੋ ਕੇ ਕੁਝ ਸਮਾਂ ਨੌਕਰੀ ਕੀਤੀ ਫਿਰ ਸੁਤੰਤਰ ਹੋ ਕੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ ਆਪ ਨੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਸੁਮਾਰਗ ਪਾਇਆ ਸੰਤ ਜੀ ਪੂਰੇ ਤਿਆਗੀ ਅਤੇ ਕਰਮਯੋਗ ਦੇ ਅਭਿਆਸੀ ਸਨ ਇਹਨਾਂ ਦੇ ਬਣਾਏ ਗੁਰੂ ਸਾਗਰ ਮਸਤਵਾਣਾ ਅਤੇ ਦਮਦਮਾ ਸਾਹਿਬ ਦੇ ਆਲੀਸ਼ਾਨ ਅਤੇ ਮਨੋਹਰ ਮੰਦਰ ਇਹਨਾਂ ਦੀ ਅਟਲ ਯਾਦਗਾਰ ਹਨ ਐਸਾ ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਹਨ ਉਸ ਸਮੇਂ ਦੇ ਕੇਵਲ ਕਮਿਊਨਿਸਟ ਸਿੱਖ ਗੁਰਬਖਸ਼ ਸਿੰਘ ਪ੍ਰੀਤ ਲੜੀ ਆਦਿ ਨੂੰ ਇਨ੍ਹਾਂ ਵਿੱਚੋਂ ਔਗਣ ਨਜ਼ਰ ਆਏ ਜਾਂ ਫਿਰ ਹੁਣ ਤਰਕਸ਼ੀਲ ਟੋਲੇ ਦੇ ਇੰਦਰ ਸਿੰਘ ਘੱਗਾ ਤੇ ਸਭਰਾ ਆਦ ਨੂੰ ਇਹ ਵਿਹਲੜ ਹਰਾਮਖਾਨੇ ਸਾਧ ਨਜ਼ਰ ਆਉਂਦੇ ਹਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚੂੜਕਾਣੇ ਦੇ ਜੰਗਲ ਵਿੱਚ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਇਹ ਸਭ ਤਿਆਗੀ ਸਨ ਗ੍ਰਸਤੀ ਨਹੀਂ ਸਨ ਪਰ ਪਰਮੇਸ਼ਰ ਦੇ ਪਿਆਰ ਵਿੱਚ ਰੰਗੇ ਨਾਮ ਰਸੀਏ ਸਨ ਗੁਰੂ ਪਾਤਸ਼ਾਹ ਜੀ ਨੇ ਇੰਨਾ ਸਾਧੂ ਨੂੰ ਭੋਜਨ ਛਕਾਉਣਾ ਸੱਚਾ ਸੌਦਾ ਲੱਗਦਾ ਸੀ ਪਰ ਕੁਫਰਗੜ ਦੇ ਮਾਲਕਾਂ ਨੂੰ ਇਹ ਵਿਹਲੜ ਹਰਾਮਖਾਨੇ ਹੱਡ ਹਰਾਮ ਦਿਸਦੇ ਹਨ ਕਾਰਨ ਕੇਵਲ ਇੱਕ ਹੀ ਹੈ ਇਹਨਾਂ ਦੇ ਸਮਕਾਲੀ ਉੱਪਰ ਦੱਸੇ ਵਿਦਵਾਨ ਸਿੱਖੀ ਅਤੇ ਗੁਰਮਤ ਗਿਆਨ ਨਾਲ ਜੁੜੇ ਹੋਏ ਸੀ ਅਤੇ ਅੱਜ ਦਾ ਇਹ ਨਿੰਦਕ ਟੋਲਾ ਵਿਗਿਆਨ ਦਾ ਪੁਜਾਰੀ ਹੈ ਵਿਗਿਆਨ ਦੀ ਕਸਵੱਟੀ ਲਈ ਤਾਂ ਪਰਮੇਸ਼ਰ ਭੀ ਅੰਧ ਵਿਸ਼ਵਾਸ ਹੈ ਇਸ ਲਈ ਪਰਮੇਸ਼ਰ ਦਾ ਪਿਆਰਾ ਕਿਵੇਂ ਇਹਨਾਂ ਦੀ ਕਸਵੱਟੀ ਦੇ ਪਾਸ ਹੋ ਸਕਦਾ ਹੈ ਇੰਦਰ ਸਿੰਘ ਘੱਗਾ ਕੋਲ ਤਾਂ ਇਸ ਗੱਲ ਨੂੰ ਕੱਟਣ ਲਈ ਕਾਮਰੇਡੀ ਪੈਂਤੜਾ ਹੈ ਕਿ ਮਹਾਨ ਕੋਸ਼ ਕੋਈ ਗੁਰਬਾਣੀ ਨਹੀਂ ਗਲਤ ਹੋ ਸਕਦਾ ਹੈ ਪਰ ਸਭਰਾ ਇਸ ਬਾਰੇ ਕੀ ਕਹੇਗਾ ਇਸ ਬਾਰੇ ਕਹਿ ਨਹੀਂ ਸਕਦੇ ਪਿਛਲੀ ਸਦੀ ਦੇ ਕਿਸੇ ਇੱਕ ਵੀ ਵਿਦਵਾਨ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਰਸਨਾ ਦੇ ਨਾਲ ਨਾਮ ਜਪਣ ਖੰਡਾ ਪਾਹੁਲ ਸ਼ਕਣ ਨਿਤਨਾਮ ਕਰਨ ਆਦ ਦੇ ਆਦੀ ਦੇ ਸਿੱਖੀ ਦੇ ਮੁੱਢਲੇ ਅਸੂਲਾਂ ਤੇ ਕੋਈ ਕਿੰਤੂ ਨਹੀਂ ਕੀਤਾ ਪਰ ਇਹ ਅੱਜਕੱਲ ਦਾ ਵਿਗਿਆਨ ਇਸ ਦੀ ਹਨੇਰੀ ਵਿੱਚ ਗਰਕ ਹੋਇਆ ਤਰਕਵਾਦੀ ਟੋਲਾ ਹੈ ਜੋ ਲਿਖਤੀ ਰੂਪ ਵਿੱਚ ਕਹਿ ਰਿਹਾ ਹੈ ਕਿ ਜਾਪ ਸਾਹਿਬ ਸ਼ਿਵ ਪ੍ਰਾਨ ਦਾ ਅੰਗ ਹੈ ਪਹਿਲੇ ਸਭ ਸਿੱਖ ਵਿਦਵਾਨਾਂ ਨੇ ਅਰਦਾਸ ਦੀ ਪਹਿਲੀ ਪੌੜੀ ਪ੍ਰਥਮ ਭਗਉਤੀ ਸਿਮਰ ਕੈ ਨੂੰ ਗੁਰੂ ਕ੍ਰਿਤ ਸਵਕਾਰਿਆ ਅਤੇ ਇੱਥੇ ਭਗਉਤੀ ਦੇ ਅਰਥ ਪਰਮਾਤਮਾ ਹੀ ਕੀਤੇ ਪਰ ਕਾਮ ਰੈਡੀ ਹੋਛੀਆਂ ਕਸਵੱਟੀਆਂ ਵਾਲੇ ਇਸ ਨੂੰ ਦੇਵੀ ਉਸਤਤ ਮੰਨਦੇ ਹਨ ਪਿਛਲੀ ਸਦੀ ਦੇ ਖਾਲਸਾ ਪੰਥ ਦੇ ਕਿਸੇ ਇੱਕ ਵਿਦਵਾਨ ਨੇ ਵੀ ਗੁਰੂ ਸਾਹਿਬਾਨ ਨੂੰ ਮਨੁੱਖ ਧਰਾਤਲ ਤੇ ਰੱਖ ਕੇ ਪੇਸ਼ ਨਹੀਂ ਕੀਤਾ ਜਿਸ ਤਰ੍ਹਾਂ ਕਿ ਅੱਜ ਕੱਲ ਦਾ ਇਹ ਵਿਗਿਆਨ ਨੂੰ ਪ੍ਰਣਾਇਆ ਇੰਦਰ ਸਿੰਘ ਦਾ ਟੋਲਾ ਜਾਂ ਮਿਸ਼ਨਰੀ ਕਾਲਜਾਂ ਦੇ ਸੰਚਾਲਕ ਪੇਸ਼ ਕਰ ਰਹੇ ਹਨ ਇਸ ਲਈ ਇਹਨਾਂ ਵਿਦਵਾਨਾਂ ਦੀਆਂ ਲਿਖਤਾਂ ਵਿੱਚ ਗੁਰੂ ਸਾਹਿਬ ਨਾਲ ਸੰਬੰਧਿਤ ਘਟਨਾਵਾਂ ਪੰਜਾ ਸਾਹਿਬ ਰੀਠਾ ਸਾਹਿਬ ਬੀਬੀ ਰਜਨੀ ਜਾਂ ਸੁਲੱਖਣੀ ਦੀ ਸਾਖੀ ਨੂੰ ਸਹੀ ਸਵੀਕਾਰਿਆ ਹੈ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਪ੍ਰਕਾਸ਼ਿਤ ਮਹਾਨ ਕੋਸ਼ ਦੇ ਪੰਨਾ 792 ਤੇ ਪੰਜਾ ਸਾਹਿਬ ਦੇ ਪੱਥਰ ਤੇ ਲੱਗੇ ਪੰਜੇ ਨੂੰ ਸ੍ਰੀ ਗੁਰੂ ਜੀ ਦਾ ਪੰਜਾ ਹੀ ਮੰਨਿਆ ਗਿਆ ਹੈ ਵਿਗਿਆਨ ਨੂੰ ਪਰਣਾਏ ਅਤੇ ਕਮਿਊਨਿਸਟ ਵਿਚਾਰਾਂ ਦੇ ਪੁਜਾਰੀ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਸਭ ਤੋਂ ਪਹਿਲਾਂ ਪਰਮ ਮਨੁੱਖ ਨਾਮ ਦੀ ਕਿਤਾਬ ਲਿਖ ਕੇ ਪੰਥ ਵਿੱਚ ਬਵਾਲ ਖੜਾ ਕੀਤਾ ਜਿਸ ਤੋਂ ਉਹ ਪੰਥ ਦੀ ਕਰੋਪੀ ਦਾ ਸ਼ਿਕਾਰ ਬਣਿਆ ਜਿਨ੍ਹਾਂ ਬੰਦਿਆਂ ਨੇ ਪ੍ਰੀਤ ਲੜੀ ਦੇ ਮਾਲਕਾਂ ਦੇ ਕਿਰਦਾਰ ਨੂੰ ਘੋਖਿਆ ਅਤੇ ਇਹਨਾਂ ਦੀ ਵਿਚਾਰਧਾਰਾ ਨੂੰ ਸਮਝਿਆ ਹੈ ਉਹ ਸਹਿਜ ਹੀ ਅਨੁਮਾਨ ਲਗਾ ਸਕਦੇ ਹਨ ਕਿ ਜੋ ਹੋ ਹੱਲਾ ਇਹ ਸਾਰੇ ਮਿਸ਼ਨਰੀ ਕਾਲਜ ਅਤੇ ਘੱਗਾ ਸਭਰਾ ਕਰ ਰਹੇ ਹਨ ਉਹ ਸਭ ਪ੍ਰੀਤ ਲੜੀ ਦੀ ਵਿਚਾਰਧਾਰਾ ਦਾ ਵਿਸਥਾਰ ਹੈ ਜਿਸ ਦਾ ਖੁਲਾਸਾ ਅਸੀਂ ਕਾਫੀ ਹੱਦ ਤੱਕ ਆਪਣੀ ਕਿਤਾਬ ਸਭ ਦੁਸ਼ਟ ਝੱਖ ਮਾਰਾ ਵਿੱਚ ਕਰ ਦਿੱਤਾ ਹੈ ਸੁਖਵਿੰਦਰ ਸਿੰਘ ਸਭਰਾ ਨੇ ਆਪਣੀ 6ਵੀਂ ਕਿਤਾਬ ਵਿੱਚ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵੇਲੇ ਪ੍ਰੀਤ ਲੜੀ ਦੇ ਲੇਖਾਂ ਨੂੰ ਗੁਰਦੁਆਰਾ ਟੰਟਾ ਸਾਹਿਬ ਅਤੇ ਮੰਦਰ ਪਵਾੜਾ ਦੇਵੀ ਨੂੰ ਸਵੀਕਾਰ ਕੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਫਰਕ ਕੇਵਲ ਇੰਨਾ ਹੈ ਕਿ ਇਹਨਾਂ ਪਖੰਡੀਆਂ ਵਾਂਗ ਨਾ ਤਾਂ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਲੋਕਾਂ ਨੂੰ ਧੋਖਾ ਦੇਣ ਲਈ ਕਿਰਪਾਨ ਗਾਤਰੇ ਪਾ ਕੇ ਰੱਖੀ ਨਾ ਹੀ ਖੰਡਾ ਪੋ ਸਕਣ ਦਾ ਛਲਾਵਾ ਦਿੱਤਾ ਅਤੇ ਨਾ ਹੀ ਸਿੱਖ ਸੰਗਤ ਨੂੰ ਧੋਖਾ ਦੇਣ ਲਈ ਆਪਣੀਆਂ ਗੱਲਾਂ ਲਈ ਗੁਰਬਾਣੀ ਦੇ ਪ੍ਰਮਾਣ ਦਿੱਤੇ ਗੱਲਾਂ ਉਸਨੇ ਵੀ ਸਾਰੀਆਂ ਸਟੋਲੇ ਵਰਗੀਆਂ ਕੀਤੀਆਂ ਪਰ ਵਿਦਵਾਨ ਹੋਣ ਦੇ ਨਾਤੇ ਸਭ ਕੁਝ ਸਭਿਅਤਾ ਦੇ ਦਾਇਰੇ ਵਿੱਚ ਰਹਿ ਕੇ ਸਲੀਕੇ ਨਾਲ ਕਹਿਆ ਇਸ ਕਾਮਰੇਡੀ ਟੋਲੇ ਵਾਂਗ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਭੀ ਸਾਰੀ ਉਮਰ ਕਹਿੰਦਾ ਰਿਹਾ ਅਰਦਾਸਾਂ ਕਰਨ ਦਾ ਕੋਈ ਫਾਇਦਾ ਨਹੀਂ ਜੋ ਮਰ ਗਿਆ ਅਤੇ ਕਿਸੇ ਗ੍ਰੰਥ ਅਗੇ ਅਰਦਾਸ ਕਰਨ ਦਾ ਕੀ ਫਾਇਦਾ ਕੁਦਰਤ ਦੇ ਅਸੂਲਾਂ ਤੇ ਚੱਲ ਕੇ ਬੰਦਾ ਆਪਣੀ ਉਮਰ ਵਧਾ ਸਕਦਾ ਹੈ ਅਤੇ ਕਹਿੰਦਾ ਹੁੰਦਾ ਸੀ ਕਿ ਮੈਂ 100 ਸਾਲ ਦੀ ਉਮਰ ਭੋਗ ਕੇ ਮਰਾਂਗਾ ਪਰ ਹੰਕਾਰ ਤੋੜਨ ਲਈ ਦਾਤੇ ਦਾ ਸਲੋਤਰ ਫਿਰਿਆ ਅਤੇ ਸਰਦਾਰ ਸਾਹਿਬ ਪੀਜੀਆਈ ਪਹੁੰਚ ਗਏ ਅਤੇ ਜਥੇਦਾਰ ਗੁਰਚਰਨ ਸਿੰਘ ਟੋੜਾ ਮਜਾਜ ਪੁਰਸ਼ੀ ਲਈ ਗਿਆ ਤਾਂ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਕਹਿਣ ਲੱਗੇ ਮੇਰੇ ਲਈ ਅਰਦਾਸ ਕਰੋ ਇਸ ਗੱਲ ਦੀ ਪੁਸ਼ਟੀ ਲਈ ਅਜੇ ਡਾਕਟਰ ਗੁਰਚਰਨ ਸਿੰਘ ਅਤੇ ਪ੍ਰਿੰਸੀਪਲ ਗੁਰਮੁਖ ਸਿੰਘ ਵਰਗੇ ਜਿੰਦਾ ਹਨ ਸਾਨੂੰ ਇਹ ਵੀ ਪਤਾ ਲੱਗਾ ਹੈ ਕਿ ਠੀਕ ਹੋਣ ਪਿਛੋਂ ਇਹਨਾਂ ਨੇ ਅਖੰਡ ਪਾਠ ਵੀ ਕਰਾਇਆ ਤੇ ਮਾਲਾ ਨਾਲ ਨਾਮ ਵੀ ਜਪਣ ਲੱਗ ਪਏ ਸਨ ਜਿਸ ਸਮੇਂ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ ਸ਼ਾਇਦ ਸੰਤਾਂ ਦੇ ਕੌਤਕ ਦੇ ਕਰਤਾ ਦੇ ਅਜੇ ਦੁੱਧ ਦੇ ਦੰਦ ਵੀ ਨਾ ਨਿਕਲੇ ਹੋਣ ਇਸ ਲਈ ਇਹਨਾਂ ਗੱਲਾਂ ਨੂੰ ਕਦੇ ਸੱਚ ਨਹੀਂ ਮੰਨਣਗੇ ਕਿਉਂਕਿ ਕਾਮਰੇਡਾਂ ਨੂੰ ਸਿਖਾਇਆ ਜਾਂਦਾ ਹੈ ਕਿ ਦੂਸਰਾ ਭਾਵੇਂ ਕਿੰਨਾ ਸੱਚ ਬੋਲ ਰਿਹਾ ਹੋਵੇ ਤੁਸੀਂ ਕਦੇ ਨਹੀਂ ਮੰਨਣਾ